ਮੇਰੇ ਕੋਲ ਸ਼ਬਦ ਨਹੀਂ ਤੇਰੇ ਨਾਲ ਕੀ ਰਿਸ਼ਤਾ ਨਾਤਾ ਹੈ ਮੇਰੇ ਕੋਲ ਸ਼ਬਦ ਨਹੀਂ ਮੈਂ ਦੱਸ ਸਕਾਂ ਮੇਰੇ ਕੋਲ ਸ਼ਬਦ ਨਹੀਂ ਮੈਂ ਦੱਸ ਸਕਾਂ ਤੂੰ ਕਿੰਨਾ ਆਪਣਾ ਆਪਣਾ ਹੈ ਤੂੰ ਕਿੰਨਾ ਆਪਣਾ ਆਪਣਾ ਹੈ ਮੇਰੇ ਕੋਲ ਸ਼ਬਦ ਨਹੀਂ ਮੈਂ ਦੱਸ ਸਕਾਂ ਤੇਰੇ ਬਿਨਾ ਕਿੰਨਾ ਸੁੰਨਾ ਸੁੰਨਾ ਲੱਗਦਾ ਹੈ ਤੇਰੇ ਬਿਨਾ ਕਿੰਨਾ ਸੁੰਨਾ ਸੁੰਨਾ ਲੱਗਦਾ ਹੈ ਮੇਰੇ ਕੋਲ ਸ਼ਬਦ ਨਹੀਂ ਮੈਂ ਦੱਸ ਸਕਾਂ ਤੂੰ ਆਪਣਾ ਹੈ ਤੂੰ ਆਪਣਾ ਹੈ ਆਪਣਾ ਹੀ ਰਹੇ ਤੂੰ ਆਪਣਾ ਹੈ ਆਪਣਾ ਹੀ ਰਹੇ ਇਹੋ ਮੰਗ ਮੈਂ ਮੰਗਾ ਇਹੋ ਮੰਗ ਮੈਂ ਮੰਗਾ ਮੇਰੇ ਕੋਲ ਸ਼ਬਦ ਨਹੀਂ ਮੈਂ ਦੱਸ ਸਕਾਂ ਆਪਣੇ ਅਹਿਸਾਸਾਂ ਦਾ ਨਕਸ਼ਾ ਕਾਗਜ਼ ਤੇ ਕਿਵੇਂ ਉਤਾਰਾਂ ਆਪਣੇ ਅਹਿਸਾਸਾਂ ਦਾ ਨਕਸ਼ਾ ਕਾਗਜ਼ ਤੇ ਕਿਵੇਂ ਉਤਾਰਾਂ ਮੇਰੇ ਕੋਲ ਸ਼ਬਦ ਨਹੀਂ ਮੈਂ ਦੱਸ ਸਕਾਂ ਤੇਰਾ ਸੰਗ ਕਦੇ ਨਾ ਛੁੱਟੇ ਤੇਰਾ ਸੰਗ ਕਦੇ ਨਾ ਛੁੱਟੇ ਇਹੋ ਅਰਜ਼ ਗੁਜ਼ਾਰਾਂ ਮੈਂ ਇਹੋ ਅਰਜ਼ ਗੁਜ਼ਾਰਾਂ ਮੇਰੇ ਕੋਲ ਸ਼ਬਦ ਨਹੀਂ ਮੈਂ ਦੱਸ ਸਕਾਂ ਮੇਰੇ ਕੋਲ ਸ਼ਬਦ ਨਹੀਂ ਮੈਂ ਦੱਸ ਸਕਾਂ